Big bird on the beat. Big bird on the beat. Yeah. Big bird. Huh? I'm a, I'm a brown boy. jana ਨੂੰ ਮੰਨ ਜਾਣਾ ਮੰਨ barange ਅੱਖ ਬਾਰਾਂ ਗੇਜ ਸ਼ਾਟ ਗਨ ਯੱਲੜੇ ਦਿਲਾਂ ਤੇ ਨਿਸ਼ਾਨੇ ਸਿੱਧੇ ਮਾਰਦੀਆ ਦਿਲਾਂ ਤੇ ਨਿਸ਼ਾਨੇ ਸਿੱਧੇ ਮਾਰਦੀਆ ਟਿੱਕੀ ਪੂਰੀ ਠੋਕ ਠੋਕ ਰੱਖਦਾ ਡੇਂਜਰ ਤੇ ਜਾਨ ਲੈਵਾ ਸ਼ੌਂਕ ਰੱਖਦਾ ਦੂਰੀ ਫੁੱਟ ਦੀ ਬਣਾ ਕੇ ਐ ਮੰਡੀਰ ਖੜਦੀ ਡੱਬ ਵਿੱਚ ਪਰ ਕੇ ਕਰ ਰੱਖਦਾ ਟਿੱਕੀ ਟਿੱਕੀ ਪੂਰੀ ਠੋਕ ਠੋਕ ਰੱਖਦਾ ਡੇਂਜਰ ਤੇ ਜਾਨ ਲੈਵਾ ਸ਼ੌਂਕ ਰੱਖਦਾ ਦੂਰੀ ਫੁੱਟ ਦੀ ਬਣਾ ਕੇ ਐ ਮੰਡੀਰ ਖੜਦੀ ਡੱਬ ਵਿੱਚ ਪਰ ਕੇ ਕਰ ਰੱਖਦਾ ਹੋ ਖੂਨ ਨੂੰ ਦਲੇਰੀ ਰਹਿੰਦੀ ਪੰਪ ਕਰਦੀ ਲੋ ਰਾਈਡਰ ਸੜ ਕਰਦੀ ਅਲੜਾਂ ਦੇ ਸੀਨੇ ਠਾ ਲਿਆ ਆਓ ਸਿਰ ਉੱਤੋਂ ਕਰਦੇ ਸ਼ਾਈਨ ਜਿਵੇਂ ਟੌਪ ਬੱਲੀਏ ਆ ਮੂੰਹਾਂ ਉੱਤੇ ਰੱਖਦੇ ਆ ਚੁੱਪ ਬੱਲੀਏ ਸਕਸੈਸ ਰਹਿੰਦੀ ਸ਼ਹਿਰ ਵਿੱਚ ਸ਼ੋਰ ਕਰਦੀ ਸਾਡਾ ਟੌਪ ਤੇ ਬੰਦੂਖਾਂ ਦਾ ਗਰੁੱਪ ਬੱਲੀਏ ਆ ਨਾਮ ਕਰੇ ਸ਼ਾਈਨ ਜਿਵੇਂ ਟੌਪ ਬੱਲੀਏ ਆ ਮੂੰਹਾਂ ਉੱਤੇ ਰੱਖਦੇ ਆ ਚੁੱਪ ਬੱਲੀਏ ਸਕਸੈਸ ਰਹਿੰਦੀ ਸ਼ਹਿਰ ਵਿੱਚ ਸ਼ੋਰ ਕਰਦੀ ਸਾਡਾ ਟੌਪ ਤੇ ਬੰਦੂਖਾਂ ਦਾ ਗਰੁੱਪ ਬੱਲੀਏ ਆ ਜਿੰਨਾ ਜਿੰਨਾ ਨਾਲ ਮੇਰੀ ਯਾਰੀ ਅਲੜੇ ਆ ਮਾਰੂ ਹਥਿਆਰ ਦੇ ਸ਼ਿਕਾਰੀ ਅਲੜੇ ਧਰਤੀ ਤੇ ਸੁੱਟਦੇ ਨੇ ਪਹਾੜ ਦੀਆਂ ਆਉ ਸਿਰੇ ਉੱਤੋਂ ਲੰਗਣੇ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਹੋ ਕਰਦਾ ਕੈਨੇਡਾ ਵਿੱਚੋਂ ਡੀਲ ਸੋਹਣੀਏ ਮੁੰਡਾ ਪੂਰੀ ਗੈਂਗਸਟਾ ਅਪੀਲ ਸੋਹਣੀਏ ਜਦੋਂ ਮਹੀਨੇ ਵਿੱਚ ਚਾਰ ਚਾਰ ਗੀਤ ਸਿੱਟਦਾ ਸਟਾਰ ਬੈਡ ਫੀਲ ਸੋਣੀਏ ਆਓ ਘਰ ਦਾ ਕੈਨੇਡਾ ਵਿੱਚੋਂ ਡੀਲ ਸੋਣੀਏ ਮੁੰਡਾ ਪੂਰੀ ਗੈਂਗਸਟਾ ਫੀਲ ਸੋਣੀਏ ਜਦੋਂ ਮਹੀਨੇ ਵਿੱਚ ਚਾਰ ਚਾਰ ਗੀਤ ਸੱਟਦਾ ਕਰਦੇ ਸਟਾਰ ਬੈਡ ਫੀਲ ਸੋਣੀਏ ਜੋ ਕਾਪੀ ਕੈਟ ਬਣੇ ਗੀਤਕਾਰ ਸਾਲੇ ਆ ਪਾੜ ਪਾੜ ਸੱਟਣੇ ਆ ਮੂਸੇ ਵਾਲੇ ਰਹਿ ਰੱਖਦੇ ਜ਼ਮੀਤਾਂ ਐਵੇਂ ਘਾਰਦੀਆਂ ਆਓ ਸਿਰ ਤੋਂ ਲੰਘਣੇ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਉੱਚੀਆਂ ਨੇ ਗੱਲਾਂ ਤੇਰੇ ਯਾਰ ਨਿਗਾਹਾਂ ਕਾਤਲ ਨੇ ਦਿਲਾਂ ਨੂੰ ਠੱਗਦੇ ਆ ਸਾਡਾ ਦਿਨ ਵਿੱਚ ਨਾਮ ਬੋਲੇ ਰਾਤਾਂ ਨੂੰ ਜਗਦੇ ਆ ਕੋਈ ਕਿੱਥੇ ਮਾਰ ਕਰੂ ਭੇਤੀ ਰਗ ਰਗਦੇ ਆ ਉਹ ਤੇਰੀ ਜਿੱਥੇ ਸੋਚ ਮੁਕੇ ਆ ਅਸੀਂ ਸੋਚਣ ਲੱਗਦੇ ਆ